ਸ਼ਲੋਕ ਛਾਤੀ ਸ਼ੀਤਲ ਮਨ ਸੁਖੀ ਸ਼ੰਤ ਗੋਵਿੰਦ ਗੁਣ ਗਾਏ ਦੇਖੋ ਛਾਤੀ ਸ਼ੀਤਲ ਲਿਖਿਆ ਹੋਣਾ ਨਹੀਂ ਹਟੇ ਭਗਤਾਂ ਤੋਂ ਲੈ ਕੇ ਦਾਦੂ ਦੁਆ ਦਿਮਾਗ 'ਚ ਮੰਨੀ ਜਾਂਦੇ ਛਾਤੀ 'ਚ ਨਹੀਂ ਮੰਨਦੇ ਦਿਲ ਤਾਂ ਛਾਤੀ 'ਚ ਦਾਦੂ ਦੁਆਲ ਛਾਤੀ 'ਚ ਹੁੰਦਾ ਇਹ ਤਾਂ ਛਾਤੀ ਸ਼ੀਤਲ ਜਾਣ ਬੁੱਝ ਕੇ ਗਿਆ ਹੁਣ ਤਾਂ ਨਹੀਂ ਛਾਤੀ ਦਾ ਇੱਥੇ ਕਹਿ ਨਹੀਂ ਸਕਦੇ ਛਾਤੀ ਦਿਮਾਗ 'ਚ ਨਹੀਂ ਹੁਣ ਕਹਿ ਸਕਦੇ ਮਨ ਸੁਖੀ ਇਹਦਾ ਮਨ ਵੀ ਛਾਤੀ ਚ ਇੱਥੇ ਨਹੀਂ ਹੈ ਹੁਣ ਇੱਥੋਂ ਆ ਕੇ ਹੁਣ ਸਿੱਧੀ ਉਹ ਗੱਲ ਕਰਦੀ ਛਾਤੀ ਸੀ ਤਾਂ ਨਾਲੋਂ ਦਾ ਛਾਤੀ ਜਾਇ ਤੇ ਡੰਡ ਹੋਣੀ ਇਹ ਛਾਤੀ ਡੰਡੀ ਹੈ ਪਰ ਮਨ ਸੁਖੀ ਗੁਰ ਹਵਾਦਾਰ ਗੁਰ ਹਵਾਦਾਰ ਇੱਥੇ ਨਹੀਂ ਕਹਿ ਸਕਦੇ ਹੁਣ ਦਿਮਾਗ ਐਨਾ ਕੁਝ ਕਹਿਣਾ ਪਿਆ ਇਹਨਾਂ ਭਰਮ ਗਿਆਨੀਆਂ ਦੇ ਖਿਲਾਫ ਸਿੱਖਾਂ ਨੇ ਹੁਣ ਵੀ ਨਹੀਂ ਸਮਝਿਆ ਜੋ ਨਹੀਂ ਸਮਝਿਆ ਇਹ ਤਾਂ ਗਈ ਹੈ ਜੱਤ ਛਾਤੀ ਦੀ ਤਰ ਇਹਨਾਂ ਨੂੰ ਕੀ ਪਤਾ ਇਹ ਦਸਦਾਰ ਹੁਣ ਵੀ ਦਵਾਗ ਜੇ ਬੰਨੀ ਜਾਂਦੇ ਨੇ ਫਿਰ ਬਾਣੀ ਪੜੀ ਹੈ ਇਹਨਾਂ ਨੇ ਸਾਵਧਾਨਾ ਜੀਤ ਹੋਏ ਨੇ ਕਦੇ ਇਹ ਇਹਨਾਂ ਨੇ ਉਹ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਸਾਵਧਾਨੀ ਨਾਲ ਪੜੀ ਹੋਈ ਕਿਸੇ ਨੇ ਨਹੀਂ ਇਹਦਾ ਆਸਾਨ ਕੀਤਾ ਹੈ ਬਾਣੀ ਪੜਨ ਦਾ ਇਹ ਤਾਂ ਫਟਾਫਟ ਪੜਨੀ ਹੈ ਉਹ ਤੋਂ ਬਾਅਦ ਅਰਦਾਸ ਕਰਨੀ ਹੈ ਇਹਦਾ ਫਲ ਮਿਲ ਜਾਣਾ ਆ ਸਾਨੂੰ ਪੜਾਇਆ ਹੋਇਆ ਕੁਝ ਹੋਰ ਤਰੀਕੇ ਨਾਲ ਬਾਣੀ ਬਾਣੀ ਇਹ ਮੰਤਰ ਹੈ ਇਹਦੇ 'ਚ ਬੜੀਆਂ ਸ਼ਕਤੀਆਂ ਨੇ ਇਹੋ ਜਾਂਦਾ ਹੈ ਬਾਣੀ ਮੰਤਰ ਤਾਂ ਹੈ ਪਰ ਮੰਤਰ ਜਮ ਦੇ ਜਾਲ ਚੋਂ ਨਿਕਲਣ ਦਾ ਮੰਤਰ ਹੈ ਪਾਪ ਸਾਗਰ ਤਰਨ ਦਾ ਮੰਤਰ ਮੰਤਰ ਸਮਝ ਆਏ ਤੇ ਤਰ ਕਿ ਭੁੱਲ ਭਲਾਈ ਆ ਹੈ ਨਿਕਲਾਂਗੇ ਵੀ ਜਾਲ ਵਿੱਚੋਂ ਮੋਟੀ ਜੀ ਜਾਲ ਫਸਦੀ ਹੈ ਬਰੀਕ ਜੀ ਨਿਕਲਦੀ ਹੈ ਠੀਕ ਹੈ ਜਾਲ ਦੀ ਡੱਬੀ ਕਿੰਨੀ ਰੱਖੀ ਆ ਉਹਨੇ ਜਾਲ ਦੇ ਵਿੱਚ ਹੁੰਦੇ ਨੇ ਜੇ ਜਿਹੜੇ ਦਾ ਨਹੀਂ ਮੱਛੀਆਂ ਫੜਦੇ ਨੇ ਲੋਕ ਬਰੀਕ ਬਰੀਕ ਵੀ ਆ ਜਾਂਦੀਆਂ ਨੇ ਜਾਲ ਦੀ ਡੱਬੀ ਖੁੱਲੀ ਹੁੰਦੀ ਹੈ ਜੇ ਜਾਲ ਦੀ ਡੱਬੀ ਖੁੱਲੀ ਹੋਵੇ ਤਾਂ ਛੋਟੀ ਮੱਛੀ ਦੇ ਬਾਹਰ ਨਿਕਲ ਜਾਂਦੀ ਕਬੀਰ ਕਹਿੰਦਾ ਮੁਕਤ ਦੁਆਰਾ ਸੰਤਰਾ ਰਾਈ ਦਸਵੇਂ ਪਾਏ ਰਾਈ ਦੇ ਦਸਵੇਂ ਇਸੇ ਜਿੰਨਾ ਮੁਕਤ ਦੁਆਰੇ ਚ ਸਰਾਖ ਹੈ ਇਹਨੇ ਜਾਂਦੇ ਜਾਲ ਦੇ ਜਿਹੜੇ ਸਰਾਖ ਰੱਖੇ ਨੇ ਕਹਿਣ ਦਾ ਮਤਲਬ ਹੋਦਾ ਜਿੰਨੀ ਗਰਾਈ ਦਾ ਦਾਣਾ ਹੁੰਦਾ ਉਹਦਾ ਦਸਵਾਂ ਹਿੱਸਾ ਮਨ ਤੋਂ ਮੈਗਲ ਹੋ ਰਿਹਾ ਮਨ ਤਾਂ ਹਾਥੀ ਬਣਿਆ ਫਿਰ ਨਿਕਲੂ ਕਿਵੇਂ ਬਾਹਰ ਬਈ ਹੁਣ ਹਾਥੀ ਇੰਨੇ ਛੋਟੇ ਦਾਣੇ ਚ ਕਿਵੇਂ ਨਿਕਲ ਹੰਕਾਰੀ ਦਾ ਹੰਕਾਰੀ ਕਿਵੇਂ ਨਿਕਲ ਜੂ ਕਹਿਣ ਦਾ ਮਤਲਬ ਇਹ ਉਹ ਇਹਨਾਂ ਸਾਖਤਾਂ ਨੂੰ ਕਹਿ ਰਿਹਾ ਜਿਹੜੇ ਸੰਤ ਬਣੀ ਬੈਠੇ ਨੇ ਬੜੇ ਬੜੇ ਡੇਰੇ ਬਣਾਈ ਬੈਠੇ ਨੇ ਇਹਨਾਂ ਚੇਲੇ ਬਣਾਏ ਨੇ ਜਿਨ੍ਹਾਂ ਦੀ ਲੱਖਾਂ ਦੇ ਵਿੱਚ ਕਰੋੜਾਂ 'ਚ ਸੰਗਤ ਹੈ ਉਹਨਾਂ ਨੂੰ ਕਹਿ ਰਿਹਾ ਉਹ ਹਾਥੀ ਨੇ ਆਦਮੀਆਂ ਨੇ ਉਹਦਾ ਫਾਇਦਾ ਨਹੀਂ ਹਾਥੀ ਜਿੰਨਾ ਉਹਨਾਂ ਦਾ ਉਹਨਾਂ ਦਾ ਮਨ ਕਰਕੇ ਹੰਕਾਰ ਹੈ ਸਾਡੇ ਨਾਲ ਇੰਨੇ ਆਦਮੀ ਨੇ ਮਨ ਤੋਂ ਮੈਗਨ ਰਿਹਾ ਦੇਖਿਆ ਕਿਉਂ ਕਰ ਜਾਏ ਫਿਰ ਆਵੇ ਕਹਿੰਦਾ ਜੇ ਸਤਿਗੁਰੂ ਟੁੱਠਾ ਕਰੇ ਪਸਾਓ ਮੁਕਦਵਾਰਾ ਮੋਕਣਾ ਸਹਜੇ ਆਵੋ ਜੋ ਵੀ ਜਦ ਪਵਨ ਰੂਪ ਹੋ ਕੇ ਨਿਕਲਣਾ ਹਵਾ ਦੇ ਨਿਕਲਣਾ ਹਵਾ ਤਾਂ ਇਦੋਂ ਵੀ ਜੋੜੇ ਸਰਾਜੀ ਨਿਕਲ ਜਾਂਦੀ ਹੈ ਕਹਿੰਦੇ ਪਵਨ ਰੂਪ ਹੋਏ ਜਾਵਾਂਗੇ ਹਵਾ ਜੇ ਨਿਕਲੇ ਹਵਾ ਵੀ ਜੋ ਮਾਇਆ ਹੈ ਹਵਾ ਵੀ ਮਾਇਆ ਹੈ ਹਵਾ ਮਾਇਆ ਹੀ ਹੈ ਹਵਾ ਦਾ ਉਦੋਂ ਸਿਰ ਬਰੀਕ ਸਰਾਹ ਜੀ ਵੀ ਨਿਕਲੇ ਆਪਾਂ ਪਵਨ ਰੂਪ ਹੋ ਕੇ ਨਿਕਲ ਜਾਂਦੇ ਆਪੇ ਜਵਾਬ ਦਿੱਤਾ ਆਪੇ ਸਵਾਲ ਕਰਦੇ ਇਹ ਸਵਾਲ ਕਰਕੇ ਵੀ ਜਵਾਬ ਦਿੱਤੇ ਹੋਏ ਨੇ ਗੁਰਬਾਣੀ ਚ ਕਿਸੇ ਨੂੰ ਕੀ ਪਤਾ ਵਾ ਕਿ ਕੀ ਕਿਹਾ ਹੈ ਸਾਰੇ ਪੜ੍ਹੇ ਹੀ ਨੇ ਇਹ ਜਿੰਨੇ ਠੀਕ ਦੇ ਵਿੱਚ ਇਹਨਾਂ ਦੇ ਅਰਥ ਕੀਤੇ ਹੋਏ ਨੇ ਉਹਨਾਂ ਨੂੰ ਹੀ ਨਹੀਂ ਪਤਾ ਲੱਗਿਆ ਗੱਲ ਕੀ ਹੈ ਕੀ ਨੂੰ ਕਹੀ ਹੈ ਕੀ ਗੱਲ ਹੈ ਕੀ ਨੇ ਵਿਚਾਰਿਆਂ ਨੂੰ ਪਤਾ ਨਹੀਂ ਲੱਗਿਆ ਸਤਿ ਸ਼ੀਤਲ ਮਨ ਸੁਖੀ ਸ਼ਾਂਤ ਗੋਵਿੰਦ ਗੁਣ ਗਾਏ ਜਦ ਸ਼ਕਤੀ ਸ਼ੀਤਲ ਹੋ ਜਾਂਦੀ ਹੈ ਨਾ ਸ਼ਾਂਤੀ ਹੋ ਜਾਂਦੀ ਹੈ ਅੰਦਰ ਸ਼ਾਂਤੀ ਸ਼ੀਤਲ ਕਦ ਹੁੰਦੀ ਹੈ ਛੇ ਚੀਜ਼ਾਂ ਦਾ ਫਿਕਰ ਨਾ ਰਹੇ ਤਾਂ ਸ਼ਾਂਤੀ ਸ਼ੀਤਲ ਹੁੰਦੀ ਆ ਛੇ ਚੀਜ਼ਾਂ ਹੁਕਮ ਜਨੇ ਹੋ ਜੰਮਣ ਵਾਲਾ ਦਾ ਫਿਕਰ ਨਾ ਰਹੇ ਜਨਮ ਤਾਂ ਹੋ ਗਿਆ ਮਾਰਨ ਦਾ ਫਿਕਰ ਨਾ ਰਹੇ ਹਾਲੀ ਲਾਭ ਦਾ ਫਿਕਰ ਨਾ ਰਹੇ ਨਾ ਫਿਰ ਨੁਕਸਾਨ ਦਾ ਜਦ ਔਰ ਅਪਜਸ ਦਾ ਵੀ ਫਿਕਰ ਨਾ ਰਹੇ ਫਿਰ ਜਾਤੀ ਸਿੱਧਾ ਰਹਿੰਦੀ ਵਰਨਾ ਰਹਿੰਦੀ ਜੇ ਜਦ ਅਪਜਸ ਦਾ ਫਿਕਰ ਰਹੂ ਨਾ ਵੀ ਜੇ ਮੈਂ ਆ ਗੱਲ ਕਹਿਤੀ ਲੋਕ ਮੈਨੂੰ ਕੀ ਕਹਿਣਗੇ ਫਿਰ ਵੀ ਜਾਤੀ ਦੀ ਲੋੜ ਜੇ ਉਹਨੂੰ ਅਪਜਸ ਦੀ ਚਿੰਤਾ ਨਹੀਂ ਨਾ ਹੈ ਫਿਰ ਜਾਤੀ ਸਿੱਧਾ ਜਸਤਾ ਦਾ ਕਰਨਾ ਹੀ ਨਹੀਂ ਕਿਸੇ ਨੇ ਉਹ ਤਾਂ ਉਹਨੂੰ ਪਤਾ ਹੈ ਸਾਰਿਆਂ ਦੇ ਖਿਲਾਫ ਹੈ ਜਸਤੀ ਕਰਨਾ ਉਹ ਤਾਂ ਉਹਨੂੰ ਪਤਾ ਹੀ ਹੈ ਪਰ ਕੀ ਆਪ ਜਸ ਵਾਸਤੇ ਤਿਆਰ ਹੈ ਕੀ ਨਾਨਕ ਕਰਾਇਆ ਕਹਿਣ ਨੂੰ ਤਿਆਰ ਹੈ ਕਹਾਉਣ ਨੂੰ ਤਿਆਰ ਹੈ ਕਿ ਕੀ ਕਬੀਰ ਕੁੱਤਾ ਕਹਾਉਣ ਨੂੰ ਤਿਆਰ ਹੈ ਮਦਦ ਤਿਆਰ ਹੋਣਾ ਪੈਣਾ ਕਬੀਰ ਨੂੰ ਕੁੱਤਾ ਕਹਿੰਦੇ ਨੇ ਕਹਿੰਦਾ ਹਾਂ ਮੈਂ ਕੁੱਤਾ ਕਬੀਰ ਕੂਕਰ ਰਾਮ ਕੋ ਪਰ ਰਾਮ ਦਾ ਕੁੱਤਾ ਮੈਂ ਥੋੜਾ ਨਹੀਂ ਰਾਮ ਪਕਾ ਕਹਿੰਦਾ ਤਾਂ ਹੁਕਮ ਹੈ ਕਹੂਗਾ ਕਬੀਰ ਕੂਕਰ ਰਾਮ ਕੋ ਮੁਤਿਆ ਮੇਰੋ ਨਾਮ ਮੇਰਾ ਨਾਮ ਵੀ ਮੋਤੀ ਹੈ ਤੁਹਾਨੂੰ ਨਾਮ ਦਾ ਤੁਸੀਂ ਕਬੀਰ ਕਹਿੰਦੇ ਕਬੀਰ ਨਹੀਂ ਮੋਤੀ ਹੈ ਨਾਮ ਮੇਰਾ ਤੁਸੀਂ ਸਰੀਰ ਨੂੰ ਕਬੀਰ ਕਹਿੰਦੇ ਸਰੀਰ ਨੂੰ ਦੇਖਦੇ ਹੋ ਸਰੀਰ ਦਾ ਨਾਮ ਨਹੀਂ ਮਨ ਦਾ ਨਾਮ ਮੋਤੀ ਹੈ ਸਭਨਾ ਮਨਮਾਨ ਕਿੱਥੇ ਬੋਲਦਾ ਕਬੀਰ ਮੇਰਾ ਨਿਰਾਕਾਰ ਇਸ ਰੂਪ ਦੇਖੋ ਬੋਲਦਾ ਹੋਇਆ ਇਹ ਨਹੀਂ ਬੋਲਦਾ ਹੈ ਤੁਹਾਨੂੰ ਸਰੀਰ ਦੀ ਨਾ ਮੇਰਾ ਨਾਮ ਦੀ ਹੋ ਮੇਰਾ ਨਾਮ ਉਹ ਮਨ ਦੇ ਲੈਵਲ ਦੀ ਗੱਲ ਕਰਦਾ ਸਰੀਰ ਦੇ ਲੈਵਲ ਦੀ ਗੱਲ ਕਰਦੇ ਨੇ ਸਭਨਾ ਮਨ ਮਾਨਕ ਕਾਣ ਮੂਲ ਮਚਾਂਗੜਾ ਮਨ ਕਿਸੇ ਦਾ ਟਾਉਣਾ ਬਿਲਕੁਲ ਨਹੀਂ ਚੰਗਾ ਮੂਲ ਮਚਾਂਗੜਾ ਨਹੀਂ ਚੰਗਾ ਮਮਾ ਨੈਗੇਟਿਵ ਲੱਗਿਆ ਹੋਇਆ ਇੱਥੇ ਇਹ ਮਨ ਮਾਨਕ ਹੈ ਹੀਰੇ ਹੀਰਾ ਬੇਰ ਕਿਹਾ ਨਾ ਕਬੀਰ ਨੇ ਹੀਰੇ ਹੀਰਾ ਬੇਰ ਪਵਨ ਮਨ ਸਹਿਜੇ ਰਿਹਾ ਸਮਾਈ ਤੇ ਮਨ ਹੀਰਾ ਹਰ ਵਿਸਰੇ ਪ੍ਰਭ ਹੀਰੇ ਇਹ ਹੀਰਾ ਮੋਤੀ ਹੈ ਨਾ ਨੋ ਤੁਹਾਨੂੰ ਸਰੀਰ ਨਹੀਂ ਦਾ ਸਰੀਰ ਨਹੀਂ ਆਇਆ ਹੈ ਦਾ ਸਾਗਰ ਸਰੀਰ ਨਹੀਂ ਤਰਨਾ ਨੇ ਇੱਥੇ ਰਹਿ ਜਾਣਾ ਜਿਹਦੇ ਤਰਨਾ ਹੋਰ ਹੈ ਜਿਹੜਾ ਉਹਦਾ ਪੁੱਤਾ ਹੋਰ ਹੈ ਤੁਹਾਨੂੰ ਕੋਈ ਹੋਰ ਨਹੀਂ ਦਾ ਮੁਦਿਆ ਮੇਰੋ ਨਾ ਗਲੇ ਹਮਾਰੇ ਜੇਵੜੀ ਮੇਰੇ ਗਲ ਜੇਵੜੀ ਤੁਹਾਨੂੰ ਦਿੰਦੀ ਹੈ ਜੇਵੜੀ ਵੀ ਮੇਰੇ ਗਲ ਚ ਨਥ ਪਾਈ ਹੋਈ ਉਹਦੀ ਸਾਰਿਆਂ ਦੇ ਨਾਥ ਹੈ ਆਪ ਜਿਲ ਜੇ ਤਨ ਜਾਓ ਜਿਹਨੂੰ ਕਹਿੰਦਾ ਇਹਨੂੰ ਭੋਗ ਨੂੰ ਉਹਨੂੰ ਭੋਗ ਜੋ ਕਹਿੰਦਾ ਭੌਗ ਦਿੰਦਾ ਜੋ ਬਲਾਵੋ ਤੇ ਨਾਨਕ ਦਾਸ ਬੋਲਦਾ ਇਹ ਗੱਲ ਕਹਿ ਰਿਹਾ ਕਬੀਰ ਸ਼ਰੋਖ ਚ ਇਹ ਕੀ ਜਾਣ ਵੀ ਕੀ ਕਹਿੰਦਾ ਕਬੀਰ ਉਹ ਕਹਿੰਦੇ ਪੁੱਤਾ ਭੋਗ ਉਹਨੇ ਇਸੇ ਤੇ ਸ਼ਰੋਖ ਕਹਿੰਦਾ ਜਿਹੜੇ ਕੁੱਤਾ ਕਹਿੰਦੇ ਤੇ ਤਾਂ ਇਹਦਾ ਜਵਾਬ ਦਿੱਤਾ ਹੈ ਕਬੀਰ ਨੂੰ ਕੁੱਤਾ ਕਹਿੰਦੇ ਉਹਦਾ ਜਵਾਬ ਦਿੱਤਾ ਹੈ ਕੁੱਤਾ ਮੈਂ ਉਹ ਕਹਿੰਦੇ ਬੋਰਾ ਹੋ ਗਿਆ ਕਬੀਰ ਕਹਿੰਦਾ ਹਾਂ ਬੋਰਾ ਮੇਰੇ ਬਾਬਾ ਮੈਂ ਬੋਰਾ ਹੈ ਨਾ ਪੂਰਾ ਸ਼ਬਦ ਪਰ ਕਹਿੰਦਾ ਰਾਮ ਕੀ ਹੋ ਬੌਰਾ ਮੈਨੂੰ ਰਾਮ ਨੇ ਬੋਰਾ ਕੀਤਾ ਤੇ ਬੋਰਾ ਬਣਾ ਸੋ ਬੋਰਾ ਜੋ ਆਪ ਨਾ ਪਛਾਣੇ ਬਹਰਾ ਉਹ ਜਿਹਨੇ ਆਪਣਾ ਆਪ ਪਛਾਣਿਆ ਨਹੀਂ ਜਿਹਨੇ ਆਪਣਾ ਆਤਮ ਰੂਪ ਪਛਾਣਿਆ ਨਹੀਂ ਜਿਹਨੇ ਆਤਮ ਦਰਸ਼ਨ ਨਹੀਂ ਕੀਤਾ ਬਹਰਾ ਉਹ ਹੈ ਤੁਸੀਂ ਬਹਰਾ ਮੈਂ ਨਹੀਂ ਸਾਰੇ ਜਵਾਬ ਦਿੱਤੇ ਹੋਏ ਨੇ ਉਹਨਾਂ ਗੱਲਾਂ ਦੇ ਜਿਹੜੀਆਂ ਕਹੀਆਂ ਸੀਆਂ ਇਹਨਾਂ ਨੂੰ ਕੀ ਪਤਾ ਬਾਣੀ ਕੀ ਸੀ ਕੀ ਕਹੀ ਹੈ ਕੀ ਗੱਲਾਂ ਸੀ ਕੀ ਕਬੀਰ ਨੇ ਕਹੀਆਂ ਨੇ ਕੁਝ ਗੱਲਾਂ ਸੀ ਉਹਨਾਂ ਦੇ ਜਵਾਬ ਵੀ ਦਿੱਤੇ ਨੇ ਬਾਣੀ ਇਹ ਛੇ ਚੀਜ਼ਾਂ ਦੀ ਪ੍ਰਵਾਹ ਕਰੇ ਤੋਂ ਬਿਨਾ ਛਾਤੀ ਸੀ ਤਾਂ ਨਹੀਂ ਹੋ ਸਕਦੀ ਛਾਤੀ ਸੀਤਲ ਮਨ ਸੁਖ ਤੇ ਮਨ ਸੁਖ ਹੋ ਛਾਤੀ ਸੀਤਲ ਤੋਂ ਬਾਅਦ ਮਨ ਸੁਖ ਹੋ ਸ਼ਾਂਤ ਗੋਬਿੰਦ ਗੁਣ ਦਾ ਛਾਤੀ ਸੀਤਲ ਹੈ ਤਾਂ ਭਵ ਸਾਗਰ ਦੇ ਵਿੱਚੋਂ ਸੁਖ ਸਾਗਰ ਜਾ ਗਿਆ ਜਿੱਥੇ ਭਵ ਸਾਗਰ ਸੀ ਉੱਥੇ ਹੀ ਸੁਖ ਸਾਗਰ ਬਣਨਾ ਹੈ ਬਦਲਣਾ ਹੈ ਹੋਰ ਕੁਝ ਨਹੀਂ ਹੋਣਾ ਭਵ ਸਾਗਰ ਬਣਾਇਆ ਹੋਇਆ ਸੀ ਇਹ ਸਾਡਾ ਹਿਰਦਾ ਪਹਿਲਾਂ ਇੱਥੇ ਜੜਾਂ ਸਾਰੀਆਂ ਮਾਇਆ ਦੇ ਜਿਹੜੇ ਦਰਖਤ ਨੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੀਆਂ ਜੜਾਂ ਦੀਆਂ ਇਹ ਅੱਗ ਦੇ ਦਰਖਤਾਂ ਦੀਆਂ ਅੱਗ ਇਹਨਾਂ ਨੂੰ ਇੱਥੋਂ ਹੀ ਮਿਲਦੀ ਸੀ ਇਹ ਉਹਦਾ ਦੇਖੋ ਬਣਾ ਇੱਕ ਚੀਜ਼ ਆਪਣੀ ਧੁੱਪ 'ਚ ਛੱਤ ਹੈ ਉਹਦੀ ਗਰਮੀ ਅੰਦਰ ਵੀ ਤਾਂ ਆਉਂਦੀ ਹੈ ਧੁੱਪ ਦੇ ਉੱਪਰਲੇ ਪਾਸੇ ਲੱਗਦੀ ਹੈ ਛੇਕ ਦਾ ਅੰਦਰ ਵੀ ਆਉਂਦਾ ਚਾਹੇ ਬਾਹਰ ਮਾਇਆ ਹੈ ਉਹਦਾ ਸੇਕ ਦਾ ਅੰਦਰ ਵੀ ਮਾਰਦਾ ਹੈ ਸੇਕ ਨਾਲ ਸੇਕ ਹੁੰਦਾ ਮਨ ਨੂੰ ਫਿਕਰ ਕਰਕੇ ਸੇਕ ਹੁੰਦਾ ਚਿੰਤਾ ਕਰਕੇ ਤ੍ਰਿਸ਼ਨਾ ਕਰਕੇ ਸੇਕ ਹੁੰਦਾ ਕ੍ਰੋਧ ਕਰਕੇ ਸੇਕ ਹੁੰਦਾ ਜਦ ਇਹ ਨਾਲ ਰਹੇ ਸ਼ਕਤੀ ਸਿੱਖ ਲੋ ਕੋਈ ਵਿਰੋਧ ਕਰਦਾ ਤੇ ਗੁੱਸਾ ਹੁੰਦਾ ਗੁੱਸਾ ਅੰਦਰ ਹੁੰਦਾ ਅੰਦਰ ਗਰਮ ਹੁੰਦਾ ਚਿੰਤਾ ਅੰਦਰ ਹੁੰਦੀ ਹੈ ਤ੍ਰਿਸ਼ਨਾ ਅੰਦਰ ਹੁੰਦੀ ਹੈ ਤ੍ਰਿਸ਼ਨਾ ਬਾਹਰ ਤਾਂ ਹੈ ਨਹੀਂ ਬਾਹਰ ਤਾਂ ਚੀਜ਼ਾਂ ਨੇ ਤ੍ਰਿਸ਼ਨਾ ਅੰਦਰ ਹੈ ਬਾਹਰ ਕਿਸੇ ਨੇ ਵਿਰੋਧ ਕੀਤਾ ਕਰੋ ਅੰਦਰ ਆਇਆ ਛਾਤੀ ਸਿਰ ਕੇ ਰਹਿ ਜੂ ਮਨ ਸੁਖੀ ਕੇ ਮੇਰਾ ਪੱਠੀ ਛਾਤੀ ਸੀਤਲ ਮਨ ਸੁਖੀ ਸ਼ਾਂਤ ਗੋਬਿੰਦ ਇਹਦੇ ਬਾਅਦ ਸ਼ਾਂਤ ਗੋਬਿੰਦ ਗੋਪਾਲ ਉਹ ਉਹਦੇ ਬਾਅਦ ਜੇ ਇੰਨਾ ਕੁਝ ਹੈ ਨਹੀਂ ਤਾਂ ਸ਼ਾਂਤ ਗੋਬਿੰਦ ਗੋਪਾਲ ਨਹੀਂ ਉੱਚਰ ਸਕਦਾ ਨਹੀਂ ਗੁਰਬਾਣੀ ਦਾ ਉਚਾਰਨ ਹੋ ਸਕਦਾ ਇਹ ਸ਼ਰਤ ਹੈ ਇਹ ਸ਼ਰਤ ਪੂਰੀ ਕਰੇ ਤੇ ਬਿਨਾ ਗੁਰਬਾਣੀ ਦਾ ਉਚਾਰਨ ਨਹੀਂ ਹੋਣਾ ਅੰਦਰੋਂ ਸ਼ਬਦ ਦੀ ਸੋਝੀ ਨਹੀਂ ਹੋਣੀ ਸ਼ਬਦ ਦੀ ਸੋਝੀ ਵੀ ਇਹ ਸ਼ਰਤਾਂ ਪੂਰੀਆਂ ਕਰੋ ਤੇ ਹੀ ਰਹੂ ਬੁੱਝੀ ਵੀ ਬਾਣੀ ਇਹ ਸ਼ਰਤਾਂ ਤੋਂ ਬਾਹਰ ਜਾਊ ਥੋੜਾ ਬਹੁਤਾ ਨੇੜੇ ਦਾ ਚਲਿਆ ਜਾਵੇ ਵੀ ਜੇ 0 ਡਿਗਰੀ ਤੇ ਨਾ ਹੋਵੇ ਤਾਂ 4 ਡਿਗਰੀ ਤੇ ਵੀ ਪਾਣੀ ਠੰਡਾ ਹੁੰਦਾ ਹੈ ਗਾੜਾ ਹੁੰਦਾ ਫਿਰ 0 ਡਿਗਰੀ ਤੇ ਜਾਂਦਾ ਜਾਂਦਾ ਬਰਫ ਬਣ ਜਾਂਦਾ 4 ਡਿਗਰੀ ਤੱਕ ਤਾਂ ਆਵੇ ਨਾ 4 ਡਿਗਰੀ ਤੇ ਆ ਗਿਆ ਵੀ ਠੰਡਾ ਹੀ ਹੁੰਦਾ ਹੱਥ ਲਾਈਏ ਐਨੀ ਵੀ ਠੰਡ ਬਹੁਤ ਹੈ ਫਿਰ ਹਵਾ ਘਰ ਬਣ ਜੂਗੀ ਫਿਰ ਬਰਫ ਆਪੇ ਬਣ ਹਾਂ ਐਸੀ ਕਿਰਪਾ ਕਰੋ ਤਬ ਨਾਨਕ ਦਾਸ ਦਸਾਈ ਐਸੀ ਕਿਰਪਾ ਕਰੋ ਪ੍ਰਭੂ ਹੁਣ ਹੋਰ ਥੋੜੀ ਜਿਹੀ ਕਿਰਪਾ ਕਰੋ ਇੱਥੇ ਤੱਕ ਤਾਂ ਹੋ ਗਿਆ ਛਾਤੀ ਸੀਤ ਹੋ ਗਈ ਮਨ ਸੁਖੀ ਹੋ ਗਿਆ ਛੰਦ ਗੋਬਿੰਦ ਗੋਪਾਲ ਵੀ ਜਿਵੇਂ ਸਮਝ ਆ ਗਈ ਜਿਹੜੇ ਹੋਣ ਹੁਣ ਕਿਰਪਾ ਕਰੀ ਕਰੋ ਕਿਤੇ ਦਾਸਾਂ ਦਾ ਦਾਸ ਹੋ ਜਾਵਾਂ ਮੈਂ ਹੁਣ ਹੰਕਾਰ ਨਾ ਵੱਜਵੇ ਕਿਤੇ ਹੰਕਾਰ ਪੈਦਾ ਨਾ ਹੋਵੇ ਗੁਰੂ ਨਾ ਬਣ ਜਾ ਹੁਣ ਕਿਰਪਾ ਇਹ ਰੱਖੀ ਕਿਤੇ ਆ ਜਿਹੜਾ ਕੁਝ ਦੇ ਇਹਦਾ ਹੰਕਾਰ ਨਾ ਹੋ ਨਾਨਕ ਤੇਰੇ ਦਾਸਾਂ ਦਾ ਵੀ ਦਾਸ ਰਹੇ ਜਿਨ੍ਹਾਂ ਦੀ ਮੈਂ ਬਾਣੀ ਪੜ੍ਹੀ ਹੈ ਭਗਤਾਂ ਦੀ ਮੇਰੇ ਤੋਂ ਪਹਿਲੇ ਜਿੰਨੇ ਵੀ ਹੋਏ ਨੇ ਉਹ ਤੇਰੇ ਦਾਸ ਤੇ ਮੈਂ ਉਹਨਾਂ ਦਾ ਦਾਸ ਬਣ ਕੇ ਹੀ ਆਪਣੇ ਆਪ ਨੂੰ ਹਾਂ ਜੇ ਖੋੜੀ ਚੇਨ ਦੇ ਵਿੱਚ ਫਟਾਉਣਾ ਤਾਂ ਉਹਨੇ ਖੋੜੀ ਦੇ ਪਿੱਛੇ ਜੁੜਨਾ ਪਊ ਪਿੱਛੇ ਰਹਿਣਾ ਪਊ ਜੇ ਚੇਨ ਵਿੱਚ ਫਟਾਉਣਾ ਤਾਂ ਜਿਹੜੀ ਖੋੜੀ ਪਿਛਲੀ ਹੈ ਸਭ ਤੋਂ ਤੁਹਾਡੇ ਮੂਹਰੇ ਖੜੀ ਹੈ ਉਹਦੇ ਪਿੱਛੇ ਲੱਗਣਾ ਤਾਂ ਜੇਨ ਵੱਡੀ ਪਿੱਛੇ ਲੱਗੇ ਤੇ ਜੇਨ ਪਿੱਛੇ ਲੱਗਾ ਦਾਦੇ ਅੱਗੇ ਰਿਗਾਣਾ ਮੈਨੂੰ ਅੱਗੇ ਫਿੱਟ ਕਰ ਦੇਣਾ ਦੋ ਇੱਕ ਜੇਨ ਨਹੀਂ ਰਹਿਣੀ ਵਿੱਚ ਨਾ ਕਈ ਬਣ ਜਾਣਗੇ ਫਿਰ ਮਤ ਇੱਕ ਨਹੀਂ ਰਹਿਣੀ ਫਿਰ ਇੱਕ ਕਿਵੇਂ ਰਹੂ ਵੇਤਾ ਤਾਂ ਰਹੇਗਾ ਥੋੜੀ ਉੱਪਰ ਉਹ ਇਹਨਾਂ ਦੀਆਂ ਨੇ ਹੁਣ ਗੱਡੀਆਂ ਉਹ ਤੇ ਆਡਾਂ ਖੋੜੀਆਂ ਨਾਲ ਆਡਾਂ ਫਿੱਟ ਹੁੰਦੇ ਹੁੰਦੇ ਨੇ ਹੋਰੇ ਕੋਲ ਬਣ ਗਿਆ ਇੱਕੋ ਹੀ ਚੇਨ ਤਾਰ ਹੋਊਗੀ ਦਾਦ ਦਸਾਏ ਵਾਲੀ ਇੱਕ ਚੇਨ ਹੈ ਇਹ ਸਿੱਧਾ ਮਾਰਗ ਰਹੂ ਉਹਨਾਂ ਦੇ ਮਾਰਗ ਨਹੀਂ ਸਿੱਧੇ ਰਹਿਣੇ ਉਹਦਾ ਪੁੱਛਿਆ ਹੀ ਬਣਦਾ ਚਲਾ ਜਾਣਾ ਫੈਲਦਾ ਚਲਾ ਜਾਣਾ ਹਾਂ